ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਤ ਆਪ ਸਤ ਜਿਹੜਾ ਪੂਰਨ ਬ੍ਰਹਮ ਹੁੰਦਾ ਉਹ ਸਤ ਹੁੰਦਾ ਹੁਣ ਇਹੀ ਸਤਿਆਣ ਜਾਊਗਾ ਇਹੀ ਰੂਪ ਹੈ ਪੂਰਨ ਬ੍ਰਹਮ ਦਾ ਹੀ ਰੂਪ ਹੈ ਸਾਰਾ ਸਤਿਆਣ ਹੋਰ ਤਾਂ ਕੁਛ ਹੈ ਨਹੀਂ ਕਿ ਆਪ ਸਤ ਹੋ ਗਿਆ ਆਪ ਸਤ ਸਰੂਪ ਹੋ ਗਿਆ ਇੱਕ ਹੋ ਗਿਆ ਤਾਂ ਉਹਦਾ ਕੀਤਾ ਹੋਇਆ ਸਭ ਸਤ ਹੁੰਦਾ ਜੋ ਉਹ ਕਰਦਾ ਸਤ ਹੈ ਆ ਕਿ ਜੋ ਉਹ ਸੋਚਦਾ ਹੈ ਉਹੀ ਕਰਦਾ ਹੈ ਆ ਕਿ ਇਹ ਸੋਚਣਾ ਜੋ ਕੁਝ ਕੀਆ ਸਭਨ ਕੀਆ ਉਹ ਤਾਂ ਫਿਰ ਸੋਚਦਾ ਹੀ ਹੈ ਜਿਹੜਾ ਸੱਤ ਆਪ ਸਤ ਹੈ ਉਹਦੀ ਜਿਹੜੀ ਸੋਚ ਹੈ ਉਹਦੀ ਜਿਹੜੀ ਇੱਛਾ ਹੈ ਉਹ ਸੱਤ ਉਵੇਂ ਹੋ ਜਾਂਦੀ ਹੈ ਜੋ ਇੱਛਾ ਕਰਦਾ ਉਹੀ ਹੂ ਬੂ ਜਦੇ ਹੋ ਜਾਂਦੀ ਹੈ ਹੱਥ ਨਾਲ ਨਹੀਂ ਕੁਝ ਕਰਨਾ ਪੈਂਦਾ ਉਹ ਨੂੰ ਸੋਚਣਾ ਹੀ ਪੈਂਦਾ ਉਹਨੂੰ ਹੱਥ ਨਾਲ ਨਹੀਂ ਕੁਝ ਕਰਨਾ ਪੈਂਦਾ ਸਰੀਰ ਤਾਂ ਹੈ ਹੀ ਨਹੀਂ ਪੂਰਨ ਬ੍ਰਹਮ ਕੋ ਸਰੀਰ ਹੁੰਦਾ ਉਹਦੀ ਇੱਛਾ ਮੁਤਾਬਕ ਝਟਪਟ ਨਾਲ ਦੀ ਨਾਲ ਸਭ ਕੁਝ ਹੋਵੇ ਹੋ ਜਾਂਦਾ ਜੋ ਸੋਚਦਾ ਜਦ ਆਪ ਸਤ ਹੁੰਦਾ ਇੱਕ ਹੁੰਦਾ ਜੋ ਉਹ ਇੱਛਾ ਕਰਦਾ ਹੈ ਉਹ ਇੱਛਾ ਬਿਲਕੁਲ ਹੂਬੂ ਹੋਣੀ ਹੋਣੀ ਹੈ ਸੱਤ ਹੈ ਉਹਨੂੰ ਕੋਈ ਅਸੱਤ ਨਹੀਂ ਕਰ ਸਕਦਾ ਜੇ ਇੱਛਾ ਉਹ ਉਵੇਂ ਹੋਵੇ ਨਾ ਤਾਂ ਇੱਛਾ ਝੂਠੀ ਹੋਗੀ ਅਸੱਤ ਹੋਗੀ ਜਿਹੜੀ ਜਦ ਸਰੀਰ ਜਿਹੜੀ ਉਹ ਤਾਂ ਅਸੱਤ ਹੋਗੀ ਸੱਤ ਹੋਈ ਉਹਦੇ ਤੇ ਜੋ ਇੱਛਾ ਪੈਦਾ ਹੋਊਗੀ ਉਹ ਸੱਤ ਹੋਊਗੀ ਤੇ ਨਹੀਂ ਤਾਂ ਪੈਦਾ ਹੀ ਨਹੀਂ ਹੋਊਗੀ ਝੂਠੀ ਇੱਛਾ ਪੈਦਾ ਹੀ ਨਹੀਂ ਹੋਊਗੀ ਜੋ ਚਾਹੂਗਾ ਉਹ ਹੋ ਜਾਊਗਾ ਗਲਤ ਉਹ ਚਾਹੁੰਦਾ ਨਹੀਂ ਔਰ ਜੋ ਚਾਹੁੰਦਾ ਹੈ ਉਹ ਹੋਏ ਬਣਾ ਰਹਿਦਾ ਨਹੀਂ ਆ ਇਹਦਾ ਮਤਲਬ ਸਰ ਜੋ ਚਾਹੁੰਦਾ ਉਹ ਹੋਏ ਬਣਾ ਹਟ ਨਹੀਂ ਸਕਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਸੱਚ ਨੂੰ ਸੱਚ ਨੂੰ ਆਪ ਸੱਤ ਕੀਆ ਸਭ ਸੱਤ ਸੋਚਿਆ ਸਭ ਸੱਤ ਜੋ ਦਾ ਸੋਚਿਆ ਹੋ ਕੇ ਹੀ ਰਹੂਗਾ ਉਹਦੀ ਕੋਈ ਰੁਕਾਵਟ ਨਹੀਂ ਤੁਰੋਂ ਲਿਖਿਆ ਪਰਵਾਣਾ ਫਿਰੇ ਰਹੂਗਾ ਉਹ ਨਹੀਂ ਫਿਰਦਾ ਹਾਂ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪ੍ਰਭ ਤੇ ਸਗਲੀ ਉਤਪਤ ਹੈ ਹੁਕਮ ਹੁਕਮ ਉਸੇ ਦਾ ਹਾਕਮ ਹੈ ਉਹ ਪੂਰਨ ਪ੍ਰਭ ਜਿਹੜਾ ਪ੍ਰਭ ਦੀ ਇੱਛਾ ਅਨੁਸਾਰ ਕੀ ਸਭ ਕੁਝ ਹੁੰਦਾ ਹੈ ਉਹਦੀ ਇੱਛਾ ਜਿਹੜੀ ਜਾ ਨਹੀਂ ਸਕਦੀ ਕੋਈ ਵੀ ਆਪ ਸੱਤ ਹੈ ਉਹਦਾ ਕੀਤਾ ਇੱਛਾ ਕੀਤੀ ਹੋਈ ਸੱਤ ਸਾਬਤ ਹੋਊਗੀ ਉਸ ਪ੍ਰਭ ਦਾ ਸਭ ਕੁਝ ਕੀਤਾ ਹੋਇਆ ਹੈ ਸ੍ਰਿਸ਼ਟੀ ਸੱਜੀ ਹੋਈ ਸਮਝੇ ਜਿਹੜੇ ਪ੍ਰਭ ਦੀ ਇੱਛਾ ਸਤ ਹੋਊਗੀ ਜੋ ਕੀਤੀ ਹੈ ਆਪ ਸਤ ਹੈ ਉਸ ਪ੍ਰਭ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ ਕਿਸੇ ਪਰਮਾਨੰਦ ਨੇ ਪੈਦਾ ਕੀਤੀ ਕਿਸੇ ਵਿਸ਼ਨੂੰ ਦਾ ਕੋਈ ਦਖਲ ਨਹੀਂ ਵਿੱਚ ਕਦੇ ਸ਼ਿਵ ਜੀ ਦਾ ਕੋਈ ਕਸਲ ਨਹੀਂ ਵਿੱਚ ਤੰਨੇ ਆਪੇ ਹੀ ਕੱਟੇ ਜਾਂਦੇ ਨੇ ਜਾਂ ਇੱਕ ਦੀ ਗੱਲ ਆਉਂਦੀ ਤੇ ਇਸ ਪ੍ਰਭ ਤੇ ਸਗਲੀ ਉਤਪਤ ਉਤਪਤ ਉਹ ਬ੍ਰਹਮਾ ਗਿਆ ਇੱਥੇ ਉਹ ਪਤਾ ਗਿਆ ਨਾ ਬ੍ਰਹਮਾ ਦਾ ਬ੍ਰਹਮਾ ਬਾਰੇ ਤਾਂ ਕਿਹਾ ਆਪ ਬ੍ਰਹਮਾ ਬੜਾ ਖਜਾਸ ਹੋ ਪਾਇਆ ਬ੍ਰਹਮਾ ਤਾਂ ਆਪੇ ਪੈਦਾ ਕੀਤਾ ਕਿਸਨ ਬ੍ਰਹਮਾ ਗਾਹਾਂ ਕੀ ਪੈਦਾ ਕਰ ਦੂ ਉਹ ਤਾਂ ਆਪੇ ਪੈਦਾ ਹੋਇਆ ਹੈ ਇਹਨਾਂ ਨੇ ਜਿਹੜੇ ਸ਼ਬਦ ਸ਼ਾਸਤਰ ਲਿਖੇ ਉਹਨਾਂ ਦਾ ਕੀ ਬਣਿਆ ਉਹ ਕਾਦੇ ਆਸਰੇ ਖੜੇ ਨੇ ਝੂਠ ਦੇ ਉਹ ਝੂਠ ਦੇ ਆਸਰੇ ਇਸ ਭਾਵੇ ਤਾਂ ਕਰੇ ਵਿਸਤਾਰ ਇਸ ਭਾਵੇ ਤਾਂ ਇੱਕ ਅਹੰਕਾਰ ਇਸ ਭਾਵੇ ਤਾਂ ਕਰੇ ਵਿਸਤਾਰ ਜਿਹਨੇ ਉਤਪਤੀ ਕੀਤੀ ਹੈ ਉਹ ਚਾਹੁੰਦਾ ਜਿਹਨੂੰ ਮਰਜ਼ੀ ਸੀ ਸੀ ਮੈਂ ਗੱਲ ਵਿਸਤਾਰ ਜਿਹਨੂੰ ਮਰਜ਼ੀ ਕਰ ਲਵੇ ਉਹ 1 ਜੂਨ ਤੋਂ ਹੀ ਗਾਹਾਂ ਜੂਨਾਂ ਵਧੀਆਂ ਨੇ ਪਹਿਲਾਂ ਉਹਦਾ 1 ਜੂਨ ਹੀ ਹੋਈ ਸੀ ਸਾਰੇ 84 ਲੱਖ ਹੌਲੀ ਹੌਲੀ ਹੋਈ ਹੈ ਜੂਨ ਇੱਕਦਮ ਥੋੜੀ 84 ਲੱਖ ਜੂਨ ਪੈਦਾ ਹੋ ਗਈ ਪਹਿਲਾਂ ਪਾਣੀ ਦੀ ਕਾਈ ਪੈਦਾ ਹੋਈ ਹੈ ਫਿਰ ਐ ਜੂਨਾਂ ਵਧੀਆ ਵਧੀਆ ਵਿਸਤਾਰ ਵਧਦਾ ਵਧਦਾ ਹੀ ਵਧਿਆ ਸਾਚੇ ਤੇ ਪਹਿਲਾਂ ਪਵਣਾ ਪਿਆ ਪਵਣਾ ਦੇ ਜਲ ਹੋਏ ਜਲ ਤੇ ਪਰ ਇਹ ਵਿਸਤਾਰ ਹੋਇਆ ਹੌਲੀ ਹੌਲੀ ਤੇ ਇਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ ਵਿਸਤਾਰ ਤਿਸ ਭਾਵੇ ਤਾਂ ਇੱਕ ਓੰਕਾਰ ਜਿਹਦੀ ਭਰੀ ਹੈ ਜੇ ਸੀ ਹੁਣ ਸਾਜ ਵਿੱਚ ਜੇ ਉਹ ਚਲਦਾ ਹੋਵੇ ਪਤਾ ਇੱਕ ਚਾਹੇ ਉਹ ਸਾਰੀ ਸਵੇਟ ਕੇ ਆਪਣ ਕੱਲਾ ਹੀ ਰਹਿ ਜਵੇ ਚਾਹੇ ਤਾਂ ਇੱਕ ਓੰਕਾਰ ਹੋ ਜਵੇ ਜੋਤ ਮਾਇਆ ਹੋ ਜੇ ਸਮਾਜੂ ਫਿਰ ਮੁੜ ਕੇ ਹੋਵੇ ਜਿਵੇਂ ਪਹਿਲਾਂ ਸੀ ਮਾਇਆ ਤਾਂ ਉਹ ਝਟਪਟ ਸਮਾ ਜਾਂਦੀ ਹੈ ਵਿੱਚ ਕਹਿੰਦੇ ਇਹਦਾ ਕੀ ਹੈ ਇਹਨਾਂ ਦਾ ਸ਼ਕਤੀ ਇਹਨਾਂ ਦਾ ਜਿਵੇਂ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਦੇ ਬਾਅਦ ਬਸ ਉਹ ਜਾ ਰੂਪੇ ਚੱਲ ਬਾਜੀ ਬਾਜੀਗਰ ਟੰਕ ਬਜਾਈ ਹਾਂ ਸਭ ਖਲਕਤ ਮਾਸੇ ਆਈ ਬਾਜੀਗਰ ਸੌਂ ਗੇਲਾ ਆਪਣੇ ਕੋਲ ਰਵੇ ਗਿਆ ਜੋ ਮਰਜ਼ੀ ਹੋ ਜਵੇ ਉਹਦੀ ਇੱਛਾ ਤੇ ਖੜੀ ਹੈ ਗੱਲ ਬ੍ਰਹਮ ਦੀ ਇੱਛਾ ਤੇ ਖੜੀ ਹੈ ਕੋਣ ਬ੍ਰਹਮ ਦੀ ਇੱਛਾ ਤੇ ਖੜੀ ਹੈ ਗੱਲ ਸਤਿਗੁਰਾਂ ਦੀ ਇੱਛਾ ਤੇ ਖੜੀ ਹੈ ਗੱਲ ਭਗਤਾਂ ਦੀ ਇੱਛਾ ਤੇ ਖੜੀ ਹੈ ਗੱਲ ਭਗਤੇ ਨੇ ਉਹ ਭਗਤਾਂ ਤੋਂ ਉੱਪਰ ਉਸ ਕੋਈ ਨਹੀਂ ਹੈਗਾ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਐਨੀ ਉਹਦੇ ਕੋ ਬੁੱਧੀ ਜੈਨੇ ਬਾਲਾ ਐਨਾ ਬੁੱਧ ਬਾਲਾ ਉਹਦਾ ਐਨੇ ਉਹ ਜੋ ਹੁਦਰ ਨੇ ਸਮਝੇ ਦੇਖੇ ਵੀ ਨਹੀਂ ਜਾ ਸਕਦੇ ਜੇ ਦੇਖਣ ਲੱਗੇ ਕੱਲੇ ਕੱਲੇ ਨੂੰ ਦੇਖੇ ਨਹੀਂ ਜਾ ਸਕਦਾ ਜਿੰਨੀ ਸ੍ਰਿਸ਼ਟੀਆਂ ਪੈਦਾ ਕੀਤੀਆਂ ਨੇ ਜੇ ਦੇਖਣ ਲੱਗੀਏ ਬਹੁਤ ਟਾਈਮ ਲੱਗਣ ਸਮਝਣ ਨੂੰ ਲੱਗੀ ਨਾ ਜਾਇਆ ਦੇਖੀ ਨਹੀਂ ਜਾਇਆ ਕਿਹਾ ਲੱਗੀ ਸਮਝੀ ਸਮਝਣ ਨੂੰ ਬਹੁਤ ਟਾਈਮ ਲੱਗਣ ਤੇ ਮਾਇਆ ਨੂੰ ਵੀ ਸਮਝਣ ਜੇ ਬਹੁਤ ਟਾਈਮ ਚਾਹੀਦਾ ਇਹਨੂੰ ਸਮਝਣ ਨੂੰ ਦਾਦਾ ਨਹੀਂ ਲਾਇਆ ਜਾ ਸਕਦਾ ਲਖਣ ਲਾਉਣ ਦਾਦਾ ਵੀ ਹੁੰਦਾ ਹੈ ਲੱਗੀ ਨਾ ਜਾਏ ਜਿਸ ਭਾਵੇਂ ਤਿਸ ਲੈ ਮਿਲਾ ਬਸ ਆ ਜ਼ਰੂਰ ਹੈ ਜਿਸ ਭਾਵੇਂ ਤਾਂ ਲੈ ਮਿਲਾ ਕੋਈ ਜ਼ਰੂਰੀ ਨਹੀਂ ਹੈ ਕਿ ਗਿਆਨ ਹਾਸਲ ਕਰਨਾ ਜੋ ਚਾਹੁੰਦਾ ਹੋਵੇ ਤਾਂ ਪੜਦਾ ਉਹ ਵੀ ਚੱਕ ਦਿੰਦਾ ਪਰ ਉਹਦਾ ਪੜਦਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਪ੍ਰੋਸੀਜਰ ਅਡਾਪਟ ਕਰਕੇ ਸਾਰਿਆਂ ਨੇ ਪੂਰਨ ਬ੍ਰਹਮ ਹੋਣਾ ਜੇ ਜਗਾਉਣਾ ਹੋਵੇ ਤਾਂ ਹਲੂਣ ਕੇ ਵੀ ਜਗਾ ਦਿੰਦਾ ਉਹ ਸੁੱਤਿਆਂ ਦੇ ਹਾਂ ਸੁੱਤਿਆਂ ਨੂੰ ਢਾਲ ਦਿੰਦਾ ਜੇ ਉਹ ਆਦਮੀ ਜਗਾਉਣਾ ਚਾਹੁੰਦਾ ਹੋਵੇ ਜਿਹੜਾ ਜਾਗਦਾ ਹੈ ਉਹਦੀ ਮਰਜ਼ੀ ਤੇ ਖੜਾ ਕਿਵੇਂ ਜਗਾਉਣਾ ਜਗਾਉਣਾ ਹੀ ਉਹਨੂੰ ਹੋਰ ਕੀ ਹੋਇਆ ਉਹਨੂੰ ਉਹ ਬਾਕੀ ਉਹਨੂੰ ਹੋਇਆ ਤਾਂ ਕੁਝ ਨਹੀਂ ਜਾਗਣਾ ਹੀ ਨਹੀਂ ਉਹਨੂੰ ਜਗਾਉਣਾ ਹੀ ਹੈ ਸੁਪਨਾ ਹੀ ਦੇਖਦਾ ਸੁਪਨਾ ਹੀ ਬੰਦ ਕਰਨਾ ਉਹਦਾ ਉਹ ਜਿੰਨਾ ਜੇ ਤਮਾਸ਼ਾ ਦੇਖਣਾ ਉਹਦਾ ਉਹ ਨਾ ਸੁਪਨਾ ਨਹੀਂ ਬੰਦ ਕਰਦਾ ਜਦ ਚਾਹੁੰਦਾ ਵੀ ਚੱਲ ਹੁਣ ਬੰਦ ਕਰ ਦਈਏ ਸਾਰਿਆਂ ਨੂੰ ਜਗਾ ਦਿੰਦੇ ਜਗਾਉਣ ਵਾਲੇ ਵੀ ਬਥੇਰੇ ਨੇ ਸੁੱਤੇ ਵੀ ਬਥੇਰੇ ਨੇ ਹਾਂ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਕਵਨ ਨਿਕਟ ਕਵਨ ਕਹੀਏ ਦੂਰ ਕਿਵੇਂ ਕਹੀਏ ਨੇੜੇ ਕਿਵੇਂ ਹੁਣ ਦੂਰ ਕਹੀਏ ਕਿਹਦੇ ਨਿਕਟ ਆ ਕਿਹਦੇ ਦੂਰ ਆ ਕਵਨ ਨਿਕਟ ਕਵਨ ਦੂਰ ਤਾਂ ਕਹਿੰਦੇ ਦੂਰ ਆ ਨਾ ਕਹਿੰਦੇ ਨੇੜੇ ਕਮਨ ਨਿਕਟ ਕਵਨ ਕਹੀਏ ਦੂਰ ਕਿਵੇਂ ਨੇੜੇ ਕਹਿ ਦਈਏ ਕਿਵੇਂ ਹੁਣ ਦੂਰ ਕਹੀਏ ਕਿਸੇ ਤੇ ਆਪੇ ਆਪ ਰਹਾ ਭਰਪੂਰ ਜਾਂ ਸਾਰਾ ਆਪ ਭਰਪੂਰ ਜਾਂ ਸਾਰਿਆਂ ਦੇ ਸਰਾਣੇ ਖੜ ਕੇ ਉਹਨਾਂ ਨੂੰ ਉਪਦੇਸ਼ ਕਰ ਰਿਹਾ ਹਰੇਕ ਦੇ ਕੋਲ ਖੜ ਕੇ ਕੰਨ ਦੇ ਵਿੱਚ ਉਹ ਗੱਲ ਦੱਸ ਰਿਹਾ ਤੋਂ ਡਿਕਟ ਕਹੀਏ ਕਿ ਦੂਰ ਕਹੀਏ ਦੂਰ ਅਸੀਂ ਮੰਨਿਆ ਹੋਇਆ ਸਾਡਾ ਮੰਨਣ ਨਾਲ ਕਿਸੇ ਨੇ ਦੂਰ ਮੰਨਿਆ ਉਹਦੇ ਵਾਸਤੇ ਦੂਰ ਹੈ ਜਿਹਨੇ ਨੇੜੇ ਬੰਦੇ ਉਹਦੇ ਵਾਸਤੇ ਨੇੜੇ ਹੈ ਇਹ ਨੇੜੇ ਦੂਰ ਸਾਡਾ ਬਣਿਆ ਹੋਇਆ ਹੈ ਜਾਂ ਸਾਨੂੰ ਕਿਸੇ ਦਾ ਬਣਾਇਆ ਹੋਇਆ ਸਾਨੂੰ ਕਿਸੇ ਨੇ ਦੂਰ ਕਹਿਤਾ ਕੱਲ ਫੂਕ ਮਾਰਤੀ ਸਮਝਾਤਾ ਤਾਂ ਦੂਰ ਬਣ ਲਿਆ ਸੀ ਸਾਨੂੰ ਨੇੜੇ ਵਾਕਿਆ ਨੇੜੇ ਤਾਂ ਹੈ ਸਰਵ ਵਿਆਪੀ ਹੈ ਰਾਮ ਦੂਰ ਬਤਾਉਂਦਾ ਪਾਇਆ ਨਹੀਂ ਜਾਂਦਾ ਹਾਂ ਦੂਰ ਬਤਾਉਂਦੇ ਨੇ ਦੂਰ ਹੈ ਕਬਰ ਨਿਕਟ ਕਬਰ ਕਹੀਏ ਦੂਰ ਕਵਣ ਗਈਏ ਦੂਰ ਉਹ ਦੂਰ ਅੰਨੇੜ ਕਿਵੇਂ ਕਹੀਏ ਡੇੜ ਤਾਂ ਹੈ ਉਹ ਪਰ ਦੂਰ ਵਾਲੇ ਕਹਿੰਦੇ ਨੇ ਦੂਰ ਹੈ ਉਹਨਾਂ ਨੇ ਕਿਲੋਮੀਟਰ ਦੱਸੇ ਹੋਏ ਨੇ ਬਤਾਉਂਦੇ ਨੇ ਜੋ ਜੋ ਹਾਂ ਉਹ ਜੋ ਯੋਜਨ ਦੱਸੇ ਹੋਏ ਨੇ ਉਹ ਕਿਵੇਂ ਸਾਬਤ ਕਰੀਏ ਵੀ ਹੈ ਨਹੀਂ ਹਾਂ ਆਪੇ ਆਪ ਆਪ ਭਰਪੂਰ ਆਪੇ ਆਪ ਆਪ ਭਰਪੂਰ ਪਰ ਉਹ ਐਂ ਨਹੀਂ ਦੱਸਦੇ ਬਣਿਆ ਕੀ ਨੇ ਕਰਮਾਂ ਕੀ ਨੇ ਪਾਈਆਂ ਸੀ ਇਹ ਤਾਂ ਕਹਿੰਦੇ ਨੇ ਇਹਨੇ ਯੋਜਨਾ ਇਹਨੇ ਜੋਜਨ ਉਹ ਨਾਪਿਆ ਕੀ ਨੇ ਕਿ ਮੈਂ ਨਾਪਿਆ ਇਹ ਨਹੀਂ ਦੱਸਦੇ ਹਾਂਜੀ ਆਪੇ ਆਪ ਆਪ ਭਰਪੂਰ ਆਪੇ ਸਾਰਿਆਂ ਨੂੰ ਕਰ ਰਿਹਾ ਪੂਰੇ ਭਰਪੂਰ ਭਰ ਕੇ ਪੂਰੇ ਕਰ ਰਿਹਾ ਭਰ ਕੇ ਪੂਰੇ ਕਰਨ ਵਾਲਾ ਕਿਤੇ ਦੂਰ ਹੁੰਦਾ ਕਿਸੇ ਚੀਜ਼ ਤੋਂ ਜੇ ਕੋਈ ਚੀਜ਼ ਜਿਹੜਾ ਭਰ ਰਿਹਾ ਹੈ ਉਹ ਤੇ ਦੂਰ ਕਿਵੇਂ ਹੋਊਗਾ ਦੂਰੋਂ ਕਿਵੇਂ ਭਰਿਆ ਜਾਊ ਉਹਦੇ ਨਾਲ ਜੁੜ ਕੇ ਹੀ ਭਰ ਹੁੰਦਾ ਜਿਹੜੀ ਚੀਜ਼ ਨੂੰ ਤੁਸੀਂ ਭਰਦੇ ਨਾ ਉਹਦੇ ਨਾਲ ਜੁੜ ਕੇ ਹੀ ਭਰ ਹੁੰਦਾ ਕੰਮ ਦੇਖੋ ਜੇ ਹੋਰ ਨਹੀਂ ਕੋਈ ਜੁੜ ਹੋਵੇ ਹੱਥ ਨਹੀਂ ਲਾਉਂਗੇ ਨਿਗਾਹ ਦਾ ਰੱਖਣੀ ਪਊ ਧਿਆਨ ਦਾ ਰੱਖਣਾ ਪਊ ਕਿ ਜੋ ਕੁਝ ਪਾ ਰਿਹਾ ਉਹ ਪੈ ਵੀ ਰਿਹਾ ਕਿ ਨਹੀਂ ਪੈ ਰਿਹਾ ਹੋਰੇ ਪਾਸੇ ਤਾਂ ਟੁੱਟ ਰਿਹਾ ਧਿਆਨ ਨਾਲ ਵੀ ਤਾਂ ਜੁੜਿਆ ਹੋਇਆ ਹੁੰਦਾ ਹੀ ਆ ਜੇ ਧਿਆਨ ਹੈ ਦਾ ਦੂਰ ਹੈ ਜੀ ਅੰਤਰਗਤ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ 부ਝਾਏ ਅੰਤਰਗਤ ਜਿਸ ਆਪ ਜਨਾਏ ਬਸ ਆ ਗੱਲ ਜਿਹਨੂੰ ਉਹਦੇ ਅੰਦਰ ਦੀ ਗਤੀ ਹੈ ਜਿਹੜੀ ਉਹਦੇ ਅੰਦਰ ਕੀ ਚੱਲਦਾ ਹੈ ਜਿਹਨੂੰ ਇਸ ਗੱਲ ਦੀ ਸਮਝਦੇ ਹੁੰਦਾ ਵੀ ਤੇਰੇ ਅੰਦਰ ਹੈ ਅੰਦਰ ਝਾਕ ਅੰਦਰ ਦੀ ਹਾਲਤ ਨੂੰ ਸਮਝ ਆਪਣੀ ਕਿਸੇ ਵੇਲੇ ਤੇਰੇ ਅੰਦਰ ਲੋਭ ਸੀ ਹੁਣ ਹੈ ਨਹੀਂ ਘਟਦਾ ਜਾ ਰਿਹਾ ਜਿਵੇਂ ਰੋਗੀ ਨੂੰ ਆਪਣੇ ਰੋਗ ਘਟਣ ਨਾਲ ਰਿਲੀਫ ਮਹਿਸੂਸ ਹੁੰਦਾ ਹੈ ਐਵੇਂ ਔਗਣ ਜੋ ਘਟਦੇ ਨੇ ਸਾਨੂੰ ਪਤਾ ਲੱਗਦਾ ਜਿਵੇਂ ਬਿਮਾਰੀਆਂ ਘਟਣ ਨਾਲ ਬਿਮਾਰ ਨੂੰ ਪਤਾ ਲੱਗਦਾ ਵੀ ਹੁਣ ਅੱਗੇ ਨੂੰ ਮੈਂ ਠੀਕ ਹਾਂ ਐਵੇਂ ਜਦ ਸਾਡੇ ਔਗਣ ਘਟਦੇ ਨੇ ਲੋਭ ਘਟਦਾ ਹੈ ਮੋਹ ਘਟਦਾ ਹੈ ਕ੍ਰੋਧ ਘਟਦਾ ਸਭ ਪਤਾ ਲੱਗਦਾ ਜਾਂਦਾ ਇਹ ਅੰਤਰਗਤ ਜਾਣਨ ਦੀ ਗੱਲ ਹੈ ਆਪਣੇ ਅੰਦਰ ਦੀ ਗੱਲ ਅੰਦਰ ਆਪੇ ਜਾਣ ਸਕਦਾ ਦੂਆ ਦੀ ਜਾਣ ਸਕਦਾ ਅੰਤਰਗਤ ਜਿਸ ਆਪ ਜਨਾਏ ਆਪ ਜਨਾਏ ਜਿਹਨੂੰ ਉਹ ਜਨਾ ਦੇ ਵੀ ਆ ਤੂੰ ਉੱਧਰ ਝਾਕ ਆਪਣੇ ਜੇ ਤਾਂ ਤੈਨੂੰ ਫਾਇਦਾ ਹੋ ਰਿਹਾ ਡਾਕਟਰ ਨੂੰ ਨਹੀਂ ਪਤਾ ਡਾਕਟਰ ਦਵਾਈ ਜ਼ਰੂਰ ਦੇ ਰਿਹਾ ਤੈਨੂੰ ਆਰਾਮ ਰੋਗੀ ਨੂੰ ਕਿੰਨਾ ਆ ਗਿਆ ਕਿੰਨਾ ਨਹੀਂ ਆ ਗਿਆ ਰੋਗੀ ਤੋਂ ਪੁੱਛੂਗਾ ਡਾਕਟਰ ਵੀ ਤੈਨੂੰ ਕਿਵੇਂ ਆ ਤੂੰ ਕਿਵੇਂ ਮਹਿਸੂਸ ਕਰਦਾ ਮਹਿਸੂਸ ਹੋਣੇ ਕਰਨਾ ਜਿਹੜਾ ਰੋਗੀ ਹੈ ਨਾਮਦਾਰੂ ਜ਼ਰੂਰ ਦੇ ਰਿਹਾ ਹੈ ਦਾਰੂ ਜੂਦੇ ਰਿਹਾ ਡਾਕਟਰ ਮੇਰਾ ਵੈਦ ਗੁਰੂ ਗੋਬਿੰਦ ਦਾ ਦਾਰੂ ਜੂਦੇ ਰਿਹਾ ਨਾਮ ਦੀ ਪਰ ਰੋਗੀ ਨੂੰ ਕੀ ਅਸਰ ਕਰ ਰਹੀ ਹੈ ਦਵਾ ਇਹ ਰੋਗੀ ਉਹ ਦੱਸੂ ਇਸ ਕਰਕੇ ਜਦੋਂ ਉਹ ਸਮਝਾਉਣਾ ਵੀ ਅੰਦਰ ਜਾਗ ਆਪਣੇ ਤੇਰੇ ਤੇ ਅਸਰ ਹੋ ਰਿਹਾ ਹੈ ਜੇ ਨਹੀਂ ਹੋ ਰਿਹਾ ਤਾਂ ਮੈਨੂੰ ਦੱਸ ਕਿਉਂ ਨਹੀਂ ਹੋ ਰਿਹਾ ਮੈਂ ਤੈਨੂੰ ਦੱਸਾਂ ਤਾਂ ਇਹ ਗੱਲ ਨਹੀਂ ਹੋ ਰਿਹਾ ਜੇ ਨਹੀਂ ਹੋ ਰਿਹਾ ਤੈਨੂੰ ਵਜ੍ਹਾ ਦੱਸਦਾ ਕਿਉਂ ਨਹੀਂ ਹੋ ਰਿਹਾ ਅੰਦਰ ਕਰਕੇ ਸਾਫ ਜਣਾ ਹੈ ਨਾਨਕ ਤਿਸ ਜਨ ਆਪ ਬੁਝਾਏ ਨਾਨਕ ਤਿਸ ਜਨ ਆਪ ਬੁਝਾਏ ਉਹ ਜਿਹੜਾ ਜਨ ਹੈ ਉਹ ਸਾਰੀ ਕਹਾਣੀ ਰਾਜਾ ਰਾਮ ਦੀ ਬੁਝਣ ਚ ਆਪਣੀ ਸਾਰੀ ਗੱਲ ਬਿਮਾਰੀ ਦੇ ਕਾਰਨ ਬਿਮਾਰੀ ਦਾ ਹਾਲਾਤ ਸਾਰੀ ਹੋ ਕਰ ਬੁਝਣ ਦਾ ਤਿਸ ਜਨ ਆਪ ਬੁਝਾਏ ਜਿਸ ਬੁਝਾਏ ਸੋ ਬੁਝ ਜਿਹਨੂੰ ਉਹ ਬੁਝਾਏ ਜਿਹਨੂੰ ਤੂੰ ਜਾਣਾ ਹੈ ਸੋਈ ਜਾਣਾ ਹੈ ਫਿਰ ਕੀ ਕਰਦਾ ਹਰ ਗੁਣ ਸਾਧੀ ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ ਸਹਜੇ ਹੀ ਹਰ ਇਹ ਗੱਲਾਂ ਨੇ ਰਿਪੀਟ ਹੈ ਕਿ ਬਾਰ-ਬਾਰ ਕਹਿਣ ਦਾ ਮਤਲਬ ਹੈ ਜਿਹੜੇ ਕਰਵਾਈਆਂ ਗੱਲਾਂ ਗੱਲਾਂ ਉਹੀ ਤੇ ਇਧਰੋਂ ਉਧਰੋਂ ਉਹੀ ਗੱਲ ਸਭ ਤੇ ਗੱਲ ਇਹੀ ਹੈ ਐ ਨਾ ਤੁਸੀਂ ਸੋਚਿਓ ਬਈ ਗੁਰੂ ਨਾਨਕ ਦੀ ਬਾਣੀ ਕੋਈ ਹੋਰ ਹੈ ਕਬੀਰ ਦੀ ਕੋਈ ਹੋਰ ਸੀ ਭਗਤਾਂ ਦੀ ਵੱਖਰੀ ਵੱਖਰੀ ਗੱਲ ਹੈ ਗੱਲ ਇੱਕੋ ਹੀ ਹੈ ਸਾਰੀ ਇੱਕੋ ਹੀ ਅਵਸਥਾ ਸਭ ਦੀ ਕੋਈ ਫਰਕ ਨਹੀਂ ਇਹਨਾਂ ਨੇ ਜੋ ਅਰਥ ਕੀਤੇ ਨੇ ਇਹਨਾਂ ਨੇ ਸਿਮਰਤ ਸ਼ਾਸਤਰ ਦਾ ਧਿਆਨ ਰੱਖ ਕੇ ਅਰਥ ਕੀਤੇ ਨੇ ਕੋਈ ਜ਼ਿਆਦਾ ਖਿਲਾਫ ਨਾ ਜਾਵੇ ਬਾਣੀ ਗੁਰਬਾਣੀ ਸਿਮਰਤ ਸ਼ਾਸਤਰ ਨੂੰ ਇਸ ਤਰੀਕੇ ਨਾਲ ਸਾਧਨ ਕਰ ਦਵੇ ਕੁਝ ਬਚਾਓ ਦਾ ਵੀ ਮਦਦ ਹੋ ਜਵੇ ਇਹਨਾਂ ਨੇ ਇਸ ਤਰੀਕੇ ਨਾਲ ਇਹਨੂੰ ਅਰਥਾਇਆ ਜਾਣ ਬੁੱਝ ਕੇ